ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਸਰਲੇਖ ਹੈ ਕਿਆ ਖਟਿਆ ਕਿਆ ਗਵਾਇਆ 13 ਦਸੰਬਰ 2007 ਨੂੰ ਭਾਸ਼ਾ ਵਿਭਾਗ ਪਟਿਆਲਾ ਵਿੱਚ ਲੱਗੇ ਪੁਸਤਕ ਮੇਲਾ ਦੇਖਣ ਵੇਲੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਮਹਾਰਥੀ ਇੰਦਰ ਸਿੰਘ ਘੱਗਾ ਨਾਲ ਮੇਰੀ ਮੁਲਾਕਾਤ ਹੋ ਗਈ ਪਰਸਪਰ ਗੁਰੂ ਫਤਿਹ ਬੁਲਾਉਣ ਪਿੱਛੋਂ ਵਿਚਾਰ ਵਟਾਂਦਰਾ ਹੋਣ ਲੱਗਾ ਘੱਗਾ ਜੀ ਕਹਿਣ ਲੱਗੇ ਵੇਲੜ ਬੰਦਿਆਂ ਨੇ ਅੱਖਾਂ ਮੀਟ ਕੇ ਨਾਮ ਜਪਣ ਵਾਲੇ ਸੰਤਾਂ ਨੇ ਸਾਨੂੰ ਕੀ ਦਿੱਤਾ ਵਿਗਿਆਨ ਨੇ ਸਾਡੀ ਜੀਵਨ ਸ਼ੈਲੀ ਬਦਲ ਦਿੱਤੀ ਅਨੇਕਾਂ ਸੁੱਖ ਦਿੱਤੇ ਸਾਡੇ ਦੇਸ਼ ਦੀ ਔਸਤਨ ਉਮਰ ਵੱਧ ਗਈ ਘਰ ਬੈਠੇ ਦੇਸ਼ ਵਿਦੇਸ਼ ਦੇ ਕਿਸੇ ਕੋਨੇ ਵਿੱਚ ਗੱਲ ਕਰ ਸਕਦੇ ਹਾਂ ਪਲੇਗ ਵਰਗੀਆਂ ਮਹਾਮਾਰੀਆਂ ਖਤਮ ਹੋ ਗਈਆਂ ਇਹਨਾਂ ਨੇ ਸਾਨੂੰ ਕੀ ਦਿੱਤਾ ਹੈ ਸੰਤਾਂ ਵੱਲ ਉਹਨਾਂ ਦਾ ਇਸ਼ਾਰਾ ਸੀ ਗੱਲ ਹੋਰ ਵੀ ਬਹੁਤ ਹੋਈ ਪਰ ਇੱਥੇ ਅਸੀਂ ਕੇਵਲ ਕੱਗੇ ਦੇ ਵਿਗਿਆਨਕ ਬਾਰੇ ਹੀ ਗੱਲ ਕਰਾਂਗੇ ਜੇ ਇੰਦਰ ਸਿੰਘ ਘੱਗਾ ਨੇ ਕਦੇ ਭਾਵਨਾ ਨਾਲ ਵਿਚਾਰ ਕੇ ਬਾਣੀ ਪੜ੍ਹੀ ਹੁੰਦੀ ਤਾਂ ਪਤਾ ਚੱਲਦਾ ਕਿ ਗੁਰਬਾਣੀ ਕਹਿ ਰਹੀ ਹੈ ਕਬੀਰ ਬੈਦ ਕਹੇ ਹਉ ਹੀ ਭਲਾ दारू मेरा ਵਸ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੇਖਸ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1368 ਵਿਖੇ ਸ਼ਬਦ ਸੋਭਨਿਕ ਹੈ ਤਾਂ ਬੰਦੇ ਦੀ ਉਮਰ ਵੱਧ ਜਾਣ ਲਈ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹੁੰਦਾ ਕਿਉਂਕਿ ਪਰਮੇਸ਼ਰ ਦੀ ਕਿਰਪਾ ਸਦਕਾ ਹੀ ਅਜਿਹੇ ਪਰਉਪਕਾਰੀ ਬੰਦੇ ਸੰਸਾਰ ਵਿੱਚ ਆਉਂਦੇ ਹਨ ਜੋ ਖੋਜਾਂ ਕਰਕੇ ਲੁਕਾਈ ਦੀ ਸੇਵਾ ਕਰਦੇ ਹਨ ਦੂਸਰੇ ਹੇਠਲਾ ਫਰਮਾਨ ਕਹਿ ਰਿਹਾ ਹੈ ਭਾਈ ਮਤ ਕੋਈ ਜਾਣੋ ਕਿਸ ਕੈ ਕਿਛ ਹਾਥ ਹੈ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰ ਤਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 168 ਉੱਤੇ ਸ਼ਬਦ ਸੁਭਾਈਮਾਨ ਹੈ ਫਿਰ ਇੱਕ ਹੋਰ ਸ਼ਬਦ ਆਉਂਦਾ ਹੈ ਜੇ ਹਾਚੀ ਦੀ ਲਿਖਿਆ ਤੇਹ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਅੰਗ 1247 ਪਰ ਕਾਮਰੇਟ ਘੱਗਾ ਜੀ ਸਭ ਵਿਦਿਆਈ ਡਾਕਟਰ ਦੀ ਝੋਲੀ ਵਿੱਚ ਪਾਈ ਜਾ ਰਹੇ ਹਨ ਜਦਕਿ ਸਮਝਦਾਰ ਡਾਕਟਰਾਂ ਦੇ ਕਲੀਨਿਕਾਂ ਵਿੱਚ ਇਹ ਲਿਖਿਆ ਹੋਇਆ ਹੈ ਅਸੀਂ ਦੇਖਿਆ ਹੈ ਕਿ हे ਪ੍ਰਮਾਤਮਾ ਤੇਰਾ ਅਪਾਰ ਸ਼ੁਕਰ ਹੈ ਕਿ ਤੈਂ ਮੈਨੂੰ ਆਪਣੇ ਬੰਦਿਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਹ ਤੇਰੀ ਰਜ਼ਾ ਹੈ ਕਿ ਮੇਰਾ ਰੁਜ਼ਗਾਰ ਇਹਨਾਂ ਦੀ ਬਿਮਾਰੀ ਨਾਲ ਜੁੜਿਆ ਹੋਇਆ ਹੈ ਪਰ ਮੇਰੀ ਇਹ ਪਰਬਲ ਇੱਛਾ ਹੈ ਕਿ ਮੈਂ ਪੂਰੀ ਇਮਾਨਦਾਰੀ ਨਾਲ ਇਹਨਾਂ ਨੂੰ ਜਲਦੀ ਠੀਕ ਕਰਕੇ ਤੇਰੀ ਖੁਸ਼ੀ ਹਾਸਲ ਕਰ ਸਕਾਂ हे ਪ੍ਰਭੂ ਤੇਰਾ ਸ਼ੁਕਰ ਹੈ ਤੈਂ ਮੈਨੂੰ ਇਸ ਯੋਗ ਬਣਾਇਆ ਹੈ ਪਾਠਕ ਹੁਣ ਆਪ ਹੀ ਘੱਗਾ ਜੀ ਦੀ ਮਾਨਸਿਕਤਾ ਦਾ ਅੰਦਾਜ਼ਾ ਲਾ ਲੈਣ ਕਿ ਇਹਨਾਂ ਦੀ ਸੋਚ ਕਿੱਥੇ ਖੜੀ ਹੈ ਜਿਹੜਾ ਇਹ ਕਹਿੰਦਾ ਹੈ ਕਿ ਨਾਮ ਜਪਣ ਵਾਲਿਆਂ ਨੇ ਕੀ ਦਿੱਤਾ ਹੈ ਉਸ ਬਾਰੇ ਗੁਰਬਾਣੀ ਦੱਸ ਰਹੀ ਹੈ ਜੋ ਤੁਦ ਸੱਚ ਤੇ ਆਈਂਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਅੰਗ 306 ਕੁਦਰਤ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਰਮੇਸ਼ਰ ਨੇ ਹਰ ਚੀਜ਼ ਸਮਤੋਲ ਵਿੱਚ ਰੱਖੀ ਹੈ ਘਾਹ ਪੈਦਾ ਕੀਤਾ ਤਾਂ ਘਾਹ ਖਾਣ ਵਾਲੇ ਜਾਨਵਰ ਵੀ ਪੈਦਾ ਕੀਤੇ ਹਨ ਘਾਹ ਖਾਣ ਵਾਲੇ ਜਾਨਵਰ ਸੀਮਾ ਤੋਂ ਵੱਧ ਨਾ ਜਾਣ ਇਸ ਲਈ ਮਾਸਾਹਾਰੀ ਜਾਨਵਰ ਪੈਦਾ ਕੀਤੇ ਹਨ ਜੀਵ ਜੰਤੂਆਂ ਵੱਲੋਂ ਸਾਹ ਰਾਹੀਂ ਕੱਢੀ ਪ੍ਰਦੂਸ਼ਿਤ ਹਵਾ ਕਾਰਬਨ ਡਾਈਆਕਸਾਈਡ ਨੂੰ ਖਤਮ ਕਰਨ ਲਈ ਦਰਖਤ ਪੈਦਾ ਕੀਤੇ ਇਸੇ ਤਰ੍ਹਾਂ ਜਦ ਅਸੀਂ ਪ੍ਰਕਿਰਤੀ ਦਾ ਅਧਿਐਨ ਕਰਦੇ ਹਾਂ ਕਾਦਰ ਨੇ ਕੁਦਰਤ ਦੇ ਨਿਜ਼ਾਮ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਸੰਤੋਲ ਰੱਖਿਆ ਹੈ ਜੰਗਲੀ ਜੀਵ ਕੁਦਰਤ ਦੇ ਨਿਯਮ ਅਨੁਸਾਰ ਖਾਂਦੇ ਪੀਂਦੇ ਅਤੇ ਸੌਂਦੇ ਹਨ ਇਸ ਲਈ ਕੁਦਰਤ ਦੇ ਨਿਯਮ ਅਨੁਸਾਰ ਉਮਰ ਭੋਗ ਕੇ ਮਰਦੇ ਹਨ ਬਸ਼ਰਤੇ ਕਿ ਕਿਸੇ ਸ਼ਿਕਾਰੀ ਦਾ ਭੋਜਨ ਨਾ ਬਣ ਜਾਣ ਕੁਦਰਤ ਵਿੱਚ ਕੇਵਲ ਮਨੁੱਖ ਜਾਤੀ ਹੈ ਜੋ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ ਕੁਦਰਤ ਨੇ ਰਾਤ ਸੌਣ ਲਈ ਬਣਾਈ ਹੈ ਪਰ ਇਨਸਾਨ ਪੈਸੇ ਕਮਾਉਣ ਦੇ ਲਾਲਚ ਵਿੱਚ ਜਾਗਦਾ ਹੈ ਸਾਰੀ ਕੁਦਰਤ ਦੇ ਜੀ ਜੰਤ ਸਮੇਂ ਸਿਰ ਭੋਗ ਕਰਕੇ ਬੱਚੇ ਪੈਦਾ ਕਰਦੇ ਹਨ ਬੰਦੇ ਦਾ ਕੋਈ ਨਿਯਮ ਨਹੀਂ ਹੈ ਸਾਰੇ ਜੀਵ ਜੰਤੂ ਕੁਦਰਤ ਵੱਲੋਂ ਪੈਦਾ ਕੀਤੀ ਖੁਰਾਕ ਖਾਂਦੇ ਹਨ ਇਸ ਲਈ ਨਾ ਕਿਸੇ ਨੂੰ ਸ਼ੂਗਰ ਹੁੰਦੀ ਹੈ ਨਾ ਰਕਤਚਾਪ ਆਦਿ ਦੀਆਂ ਬਿਮਾਰੀਆਂ ਹੁੰਦੀਆਂ ਹਨ ਕੇਵਲ ਮਨੁੱਖ ਹੈ ਜੋ ਕੁਦਰਤ ਦੀ ਉਲੰਘਣਾ ਕਰਦਾ ਹੈ ਕੁਦਰਤ ਨੇ ਅੰਗੂਰ ਬਣਾਏ ਹਨ ਬੰਦੇ ਅੰਗੂਰਾਂ ਦੀ ਸ਼ਰਾਬ ਬਣਾ ਕੇ ਪੀਂਦੇ ਹਨ ਇਸੇ ਤਰ੍ਹਾਂ ਹੋਰ ਅਨੇਕਾਂ ਗੱਲਾਂ ਕਾਰਨ ਕੁਦਰਤ ਦੇ ਨਿਯਮ ਤੋੜ ਕੇ ਦੁੱਖ ਪਾਉਂਦਾ ਹੈ ਮਨੁੱਖ ਕੁਦਰਤ ਦੇ ਨਿਯਮ ਅਨੁਸਾਰ ਹਰ ਚੀਜ਼ ਸੰਤੋਲ ਲੱਖਣ ਲਈ ਹੈ ਸੋਕੇ ਭੁੱਖਮਰੀ ਅਤੇ ਮਹਾਮਾਰੀਆਂ ਹੋਣ ਕਾਰਨ ਸਾਡੀ ਆਬਾਦੀ ਘਟ ਸੀ ਜਿਸ ਨੂੰ ਗੁਰੂ ਸਾਹਿਬ ਨੇ ਇੰਜ ਦੱਸਿਆ ਹੈ ਕੇਤਿਆਂ ਦੂਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਜਪਜੀ ਸਾਹਿਬ ਵਿਗਿਆਨ ਨੇ ਚਮਤਕਾਰ ਕੀਤਾ ਬਿਮਾਰੀਆਂ ਮਹਾਮਾਰੀਆਂ ਤੇ ਕੰਟਰੋਲ ਕਰ ਲਿਆ ਅਤੇ ਆਬਾਦੀ ਵਧਦੀ ਗਈ ਆਬਾਦੀ ਵਧਣ ਕਾਰਨ ਸਰੀਰਕ ਲੋੜਾਂ ਪੂਰਤੀ ਲਈ ਅੰਨ ਦਾਣੇ ਦੀ ਮੰਗ ਵਧ ਗਈ ਵਿਗਿਆਨ ਨੇ ਰਸਾਇਣ ਖਾਦਾਂ ਅਤੇ ਖੋਤੀ ਸੁਧਰੇ ਬੀਜ ਬਣਾ ਕੇ ਪੈਦਾਵਾਰ ਵਧਾ ਲਈ ਵੱਧ ਪੈਦਾਵਾਰ ਲੈਣ ਲਈ ਪਾਣੀ ਦੀ ਖਪਤ ਵੱਧ ਗਈ ਤਾਂ ਟਿਊਬਵੈਲ ਲਗਾਣੇ ਪਏ ਆਬਾਦੀ ਵਧਣ ਕਾਰਨ ਹੀ ਕੱਪੜਾ ਰੋਟੀ ਤੇ ਮਕਾਨ ਦੀ ਪੂਰਤੀ ਲਈ ਕਾਰਖਾਨੇ ਲੱਗ ਗਏ ਆਵਾਜਾਈ ਲਈ ਮੋਟਰ ਗੱਡੀਆਂ ਤੇ ਹੋਰ ਆਵਾਜਾਈ ਦੇ ਸਾਧਨਾਂ ਦੀ ਲੋੜ ਵੱਧ ਗਈ ਇਸ ਲਈ ਕਾਰਖਾਨੇ ਲੱਗਣ ਤੋਂ ਇਲਾਵਾ ਜੰਗਲ ਕੱਟਣੇ ਸ਼ੁਰੂ ਹੋ ਗਏ ਕੁਦਰਤੀ ਤੌਰ ਤੇ ਚੋਲਾਂ ਦੀ ਫਸਲ ਬੰਗਾਲ ਵਰਗੇ ਗਰਮ ਅਤੇ ਸਿੱਲ ਵਾਲੀ ਧਰਤੀ ਵਿੱਚ ਹੁੰਦੀ ਸੀ ਵਿਗਿਆਨ ਦੀ ਮਿਹਰਬਾਨੀ ਇਹ ਪੰਜਾਬ ਵਿੱਚ ਹੋਣ ਲੱਗ ਪਈ ਨਤੀਜਾ ਇਹ ਨਿਕਲਿਆ ਕਿ ਧਰਤੀ ਹੇਠੋਂ ਪਾਣੀ ਘਟਦਾ ਜਾ ਰਿਹਾ ਹੈ ਜੰਗਲ ਕੱਟਣ ਕਾਰਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਬਾਰਿਸ਼ਾਂ ਘਟ ਰਹੀਆਂ ਹਨ ਦਰਿਆਵਾਂ ਦੇ ਸੋਮੇ ਪਹਾੜਾਂ ਦੇ ਗਲੇਸ਼ੀਅਰ ਘਟ ਰਹੇ ਹਨ ਹੁਣ ਉਹ ਵਿਗਿਆਨੀ ਹਾਲ ਦੁਹਾਈ ਪਾ ਰਹੇ ਹਨ ਕਿ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਜਲਦੀ ਹੀ ਐਂਟਾਰਕਟਿਕਾ ਦੇ ਗਲੇਸ਼ੀਅਰ ਪਿਘਲ ਕੇ ਸਮੁੰਦਰ ਵਿੱਚ ਚਲੇ ਜਾਣਗੇ ਜੋ ਕਿ ਸ਼ੁਰੂ ਹੋ ਗਿਆ ਹੈ ਸਮੁੰਦਰ ਦੇ ਤਲ ਦਾ ਪਾਣੀ ਉੱਪਰ ਹੋ ਜਾਏਗਾ ਸਮੁੰਦਰੀ ਟੱਟ ਦੇ ਬਹੁਤ ਸਾਰੇ ਸ਼ਹਿਰ ਸਮੁੰਦਰ ਵਿੱਚ ਚਲੇ ਜਾਣਗੇ ਭਿਆਨਕ ਸਮੁੰਦਰੀ ਤੂਫਾਨ ਆਉਣਗੇ ਜੋ ਕਿ ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਆਉਣੇ ਸ਼ੁਰੂ ਹੋ ਗਏ ਹਨ ਸਾਰੀ ਭੂਗੋਲਿਕ ਸਥਿਤੀ ਬਦਲ ਜਾਵੇਗੀ ਗੰਗਾ ਜਮਨਾ ਆਦਿ ਹੋਰ ਦਰਿਆ ਖੁਸ਼ਕ ਹੋ ਜਾਣਗੇ ਅਤੇ ਧਰਤੀ ਬੰਜਰ ਹੋ ਕੇ ਕਾਲ ਪੈ ਜਾਵੇਗਾ ਭਾਰੀ ਬਰਫ਼ਬਾਰੀ ਕਾਰਨ ਪਰਲੋ ਹੋ ਜਾਵੇਗੀ ਅਤੇ ਮੁੜ ਕੇ ਪੱਥਰ ਯੁੱਗ ਵਿੱਚ ਨਵੀਂ ਪੈਦਾ ਹੋਈ ਮਨੁੱਖਤਾ ਪਰਵੇਸ਼ ਕਰ ਜਾਵੇਗੀ ਸੋ ਕੱਗਾ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਨੁੱਖਤਾ ਨੂੰ ਪੱਥਰ ਯੁੱਗ ਵੱਲ ਧੱਕਣ ਵਾਲੇ ਵਿਗਿਆਨੀ ਅਤੇ ਵਿਗਿਆਨ ਹੈ ਨਾ ਕਿ ਅੱਖਾਂ ਮੀਟ ਕੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਇਹ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਕਿਰਪਾ ਸਦਕਾ ਧਰਤੀ ਵਿੱਚ ਖਾਰ ਪੈ ਰਿਹਾ ਹੈ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਚਮੜੀ ਦੇ ਰੋਗ ਵੱਧ ਰਹੇ ਹਨ ਸਾਡਾ ਦੇਸ਼ ਤਾਂ ਅਜੇ ਪਿੱਛੇ ਹੈ ਅਮਰੀਕਾ ਵਰਗੇ ਦੇਸ਼ ਵਿੱਚ ਹਰ ਰੋਜ਼ ਟੀਵੀ ਤੇ ਸੁਣਾਇਆ ਜਾਂਦਾ ਹੈ ਨੰਗੇ ਪਿੰਦੇ ਸਮੁੰਦਰੀ ਟੱਟ ਤੇ ਨਾ ਬੈਠੋ ਕਿਉਂਕਿ ਚਮੜੀ ਦਾ ਕੈਂਸਰ ਹੋ ਜਾਵੇਗਾ ਕੈਨੇਡਾ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਖਾਸ ਐਨਕਾਂ ਤੋਂ ਬਗੈਰ ਧੁੱਪੇ ਨਾ ਫਿਰੋ ਕਿਉਂਕਿ ਅੱਖਾਂ ਤੇ ਪਾਰਾ ਬੈਂਗਣੀ ਕਿਰਨਾਂ ਦੇ ਅਸਰ ਨਾਲ ਨਜ਼ਰ ਜਾ ਸਕਦੀ ਹੈ ਸਪੇਸ ਵਿੱਚ ਓਜ਼ੋਨ ਦੀ ਪਰਤ ਉਹਨਾਂ ਦੇਸ਼ਾਂ ਵਿੱਚ ਹੀ ਜ਼ਿਆਦਾ ਫਟੀ ਹੈ ਜਿਨ੍ਹਾਂ ਨੇ ਵਿਗਿਆਨ ਦੇ ਆਸਰੇ ਜ਼ਿਆਦਾ ਤਰੱਕੀ ਕੀਤੀ ਹੈ ਇਹ ਗੱਲ ਧਿਆਨ ਦਿਓ ਜੋਗਾ ਵਿਗਿਆਨ ਦੀ ਕਾਢ ਟੈਲੀਵਿਜ਼ਨ ਦਾ ਸਦਕਾ ਬਹੁਤ ਅਸਰ ਬੱਚਿਆਂ ਤੇ ਪਿਆ ਹੈ ਛੋਟੇ ਬੱਚਿਆਂ ਦੇ ਜ਼ਿਆਦਾ ਟੀਵੀ ਦੇਖਣ ਕਾਰਨ ਸਕੂਲੀ ਬੱਚਿਆਂ ਦੇ ਐਨਕਾਂ ਲੱਗ ਰਹੀਆਂ ਹਨ ਐਲੋਪੈਥਿਕ ਦਵਾਈਆਂ ਦੇ ਅਸਰ ਕਾਰਨ ਜੰਮਦੇ ਬੱਚਿਆਂ ਨੂੰ ਪੀਲੀਆ ਨਮੂਨੀਆ ਅਤੇ ਹੋਰ ਬਿਮਾਰੀਆਂ ਲੱਗ ਰਹੀਆਂ ਹਨ ਖੇਲ ਕੁੱਦ ਕੇ ਦੜੰਗੇ ਮਾਰਨ ਦੀ ਥਾਂ ਬੱਚੇ ਟੀਵੀ ਗੇਮਸ ਦੇਖਣ ਲੱਗ ਪਏ ਹਨ ਖਾਦਾ ਪੀਤਾ ਹਜਮ ਨਹੀਂ ਹੁੰਦਾ ਸਰੀਰਕ ਵਿਕਾਸ ਘਟ ਗਿਆ ਹੈ ਅਤੇ ਕੱਦ ਮਦਰੇ ਹੋ ਰਹੇ ਹਨ ਕੋਈ ਜ਼ਮਾਨਾ ਸੀ ਕਿ ਪੰਜਾਬ ਦੇ ਗੱਭਰੂ ਦੁਨੀਆ ਵਿੱਚ ਮਸ਼ਹੂਰ ਸਨ ਪਟਿਆਲੇ ਦੀ ਪਹਿਲੀ ਪਲਟਣ ਫਸਟ ਸਿੱਖ ਪਟਿਆਲਾ ਅਤੇ ਰਾਜਿੰਦਰਾ ਲਾਂਸਰਜ ਵਿੱਚ 6 ਫੁੱਟ ਤੋਂ ਘੱਟ ਕੋਈ ਭਰਤੀ ਹੀ ਨਹੀਂ ਕੀਤਾ ਜਾਂਦਾ ਸੀ ਵਿਗਿਆਨ ਦੀ ਮਿਹਰਬਾਨੀ ਪਿਛਲੇ ਸਾਲ ਫੌਜ ਦੀ ਭਰਤੀ ਕਰਨ ਆਏ ਅਫਸਰਾਂ ਨੇ ਸਾਬਕਾ chief minister Captain Amarinder Singh ਨੂੰ ਲਿਖ ਕੇ ਰਿਪੋਰਟ ਕੀਤੀ ਹੈ ਕਿ ਪੰਜਾਬ ਦੇ ਭਰਤੀ ਹੋਣ ਆਏ ਲੜਕੇ ਸਰੀਰਕ ਤੌਰ ਤੇ ਭਰਤੀ ਲਈ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਇਸ ਲਈ ਗੁਲਾਮੀ ਦੇ ਜੰਪਲ ਬੁੱਢੇ ਵੈਟਰਨ ਐਥਲੈਟਿਕ ਖੇਲਾਂ ਵਿੱਚ ਸੰਸਾਰ ਵਿੱਚ ਨਮਾਣਾ ਖੱਟ ਰਹੇ ਹਨ ਅਤੇ ਵਿਗਿਆਨਕ ਯੁਗਾਂ ਦੇ ਪਲੇ ਜਵਾਨ 올림픽 ਤੋਂ ਖਾਲੀ ਹੱਥ ਮੁੜਦੇ ਹਨ ਅਦਰਕ ਦੀ ਤਰੀ ਤੇ ਅਲਸੀ ਦੀ ਪੀਨੀ ਖਾਣ ਵਾਲਾ 95 ਸਾਲਾ ਭਾਈ ਫੌਜਾ ਸਿੰਘ ਜਿਨੇ 26 ਮੀਲ ਦੀ ਦੌੜ ਲਾ ਕੇ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਖਾਲਸਾ ਪੰਥ ਦਾ ਨਾਮ ਉੱਚਾ ਕੀਤਾ ਹੈ ਅਤੇ ਵਿਗਿਆਨ ਯੁੱਗ ਦੇ ਮੁਰਗਾ ਖਾਣ ਵਾਲੇ ਤੇ ਵਿਸਕੀ ਪੀਣ ਵਾਲੇ ਕੋਨੇ ਸਿੱਖ ਮੁੰਡਿਆਂ ਨੇ ਪੰਥ ਦਾ ਨਾਮ ਡਬੋ ਦਿੱਤਾ ਮੈਡੀਕਲ ਸਾਇੰਸ ਵੱਲ ਪਰਤੀ ਤਾਂ ਜਿੱਥੇ ਇੱਕ ਪਾਸੇ ਬੜੇ ਕਮਾਲ ਦੇ ਕੰਮ ਇਸ ਪਾਸੇ ਹੋਏ ਹਨ ਕੋਈ ਗਿਣਤੀ ਨਹੀਂ ਪਤਾ ਲੱਗ ਪਰ ਕਗਾ ਜੀ ਸਿੰਥੈਟਿਕ ਦੁੱਧ ਅਤੇ ਖੋਇਆ ਬਣਾਉਣ ਵੀ ਬੰਦੇ ਨੂੰ ਵਿਗਿਆਨ ਨੇ ਸਿਖਾਇਆ ਮੈਡੀਕਲ ਸਾਇੰਸ ਵੱਲ ਪਰਤੀਏ ਤਾਂ ਜਿੱਥੇ ਇੱਕ ਪਾਸੇ ਬੜੇ ਕਮਾਲ ਦੇ ਕੰਮ ਇਸ ਪਾਸੇ ਹੋਏ ਹਨ ਕੋਈ ਗਿਣਤੀ ਨਹੀਂ ਪਰ ਘੱਗਾ ਜੀ ਸਿੰਥੈਟਿਕ ਦੁੱਧ ਅਤੇ ਖੋਇਆ ਬਣਾਉਣਾ ਵੀ ਬੰਦੇ ਨੂੰ ਵਿਗਿਆਨ ਨੇ ਹੀ ਸਿਖਾਇਆ ਹੈ ਕੇਲੇ ਨੂੰ ਤਜਾਬੀ ਮਿਸ਼ਨ ਘੋਲ ਵਿੱਚ ਡਬੋ ਕੇ ਚਿਤਰੀ ਵਾਲਾ ਬਣਾਉਣਾ ਵੀ ਬੰਦਾ ਇੱਥੋਂ ਹੀ ਸਿੱਖਿਆ ਹੈ ਹੀਰੋਇਨ ਅਤੇ ਸਮਾਇਕ ਜਿਹੇ ਨਸ਼ੇ ਵਿਗਿਆਨ ਦੀ ਉਪਜ ਹਨ 40 ਸਾਲ ਪਹਿਲਾਂ ਵਿਗਿਆਨ ਕਹਿੰਦਾ ਸੀ ਕਿ ਗੁੜ ਤੋਂ ਸ਼ੱਕਰ ਸਰੀਰ ਲਈ ਹਾਨੀਕਾਰਕ ਹਨ ਇਸ ਲਈ ਸ਼ੁੱਧ ਕੀਤੀ ਸਫੈਦ ਚੀਨੀ ਖਾਓ ਹੁਣ ਉਹੀ ਵਿਗਿਆਨ ਕਹਿ ਰਿਹਾ ਹੈ ਕਿ ਗੁੜ ਸ਼ੱਕਰ ਹੀ ਖਾਣਾ ਚਾਹੀਦਾ ਸਰੀਰਕ ਸੁੰਦਰਤਾ ਕਾਇਮ ਰੱਖਣ ਲਈ ਅਤੇ ਬੱਚੇ ਨੂੰ ਹਾਈਜੈਨਿਕ ਭੋਜਨ ਲਈ ਡੱਬੇ ਦਾ ਦੁੱਧ ਬੱਚੇ ਲਈ ਫਾਇਦੇਮੰਦ ਹੈ ਵਿਗਿਆਨ ਨੇ ਪਹਿਲਾਂ ਪਰਚਾਇਆ ਹੁਣ ਉਹੀਓ ਵਿਗਿਆਨ ਕਹਿ ਰਿਹਾ ਹੈ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਕਾਪਰਟੀ ਲੂਪ ਅਤੇ ਹੋਰ ਗੈਰ ਕੁਦਰਤੀ ਸਾਧਨ ਪ੍ਰਦਾਨ ਕਰਕੇ ਇਸਤਰੀਆਂ ਦੀਆਂ ਬੱਚੇਦਾਨੀਆਂ ਦੀਆਂ ਬਿਮਾਰੀਆਂ ਅਤੇ ਛਾਤੀ ਦੇ ਕੈਂਸਰ ਦੇ ਭਿਆਨਕ ਰੋਗ ਵਿਗਿਆਨ ਦੀ ਹੀ ਦੇਣ ਹਨ ਭਰੂਣ ਹੱਤਿਆ ਲਈ ਜ਼ਿੰਮੇਵਾਰ ਅਲਟਰਾਸਾਊਂਡ ਦੀ ਕਾਢ ਵੀ ਵਿਗਿਆਨ ਦੀ ਦੇਣ ਹੈ ਇੱਕ ਪਲਕ ਵਿੱਚ ਲੱਖਾਂ ਬੰਦਿਆਂ ਨੂੰ ਇੱਕੋ ਧਮਾਕੇ ਨਾਲ ਸਦਾ ਦੀ ਨੀਂਦ ਸੁਆਉਣ ਵਾਲੇ ਐਟਮ ਬੰਬ ਵੀ ਮਨੁੱਖਤਾ ਨੂੰ ਵਿਗਿਆਨ ਨੇ ਹੀ ਬਖਸ਼ੇ ਹਨ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਨੁੱਖ ਦਾ ਪਾਰ ਉਤਾਰਾ ਕਰਨ ਵਾਲੇ ਗੁਰੂ ਪੀਰ ਪੈਗੰਬਰ ઋષਿ ਮੁਨੀ ਬਦਰ ਟਰੇਸਾ ਅਤੇ ਭਗਤ ਪੂਰਨ ਸਿੰਘ ਵਰਗੇ ਮਨੁੱਖਤਾ ਨੂੰ ਸਮਰਪਿਤ ਰੱਬੀ ਭੈ ਵਾਲੇ ਬੰਦੇ ਧਰਮ ਨੇ ਦਿੱਤੇ ਹਨ 2 ਕਰੋੜ ਮਨੁੱਖਾਂ ਦਾ ਕਾਤਲ ਮਾਊ ਤੁੰਗ ਅਤੇ ਸਟਾਲਿਨ ਵਿਗਿਆਨਕ ਸੋਚ ਦੇ ਧਾਰਨੀ ਕਾਮਰੇਡਾਂ ਨੇ ਮਨੁੱਖਤਾ ਨੂੰ ਦਿੱਤੇ ਹਨ ਅੰਧ ਵਿਸ਼ਵਾਸ ਜਹਾਲਤ ਅਨਪੜਤਾ ਵਿੱਚ ਗਰਸੇ ਪਰ ਰੱਬੀ ਭੈ ਤੇ ਅਧਿਆਤਮਕ ਰੰਗ ਵਿੱਚ ਰੰਗੇ ਸਾਡੇ ਦੇਸ਼ ਨੇ 1947 ਤੋਂ ਪਹਿਲਾਂ ਡਾਕਟਰ ਰਵਿੰਦਰਨਾਥ ਟੈਗੋਰ ਮੁਹੰਮਦ ਇਕਬਾਲ ਅਤੇ ਭਾਈ ਵੀਰ ਸਿੰਘ ਜੀ ਵਰਗੇ ਨੋਬਲ ਪ੍ਰਾਈਜ਼ ਵਿਜੇਤਾ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਚਿੰਤਕ ਅਤੇ ਕਵੀ ਦਿੱਤੇ ਹਨ ਸਰ ਜਗਦੀਸ਼ ਚੰਦਰ ਬੋਸ ਵਰਗੇ ਵਿਗਿਆਨੀ ਅਤੇ ਸੰਸਾਰ ਵਿਜੇਤਾ ਗਾਮੇ ਅਤੇ ਇਮਾਮ ਬਖਸ਼ ਵਰਗੇ ਪਹਿਲਵਾਨ ਧਿਆਨ ਚੰਦ ਅਤੇ ਬਲਬੀਰ ਸਿੰਘ ਵਰਗੇ ਖਿਡਾਰੀ ਦਿੱਤੇ ਮਹਾਤਮਾ ਗਾਂਧੀ ਜੈਸੇ ਰਾਜਨੀਤਿਕ ਅਤੇ ਗਦਰੀ ਬਾਬਿਆਂ ਵਰਗੇ ਦੇਸ਼ ਭਗਤ ਦਿੱਤੇ ਕੀ ਦਿੱਤਾ ਹੈ ਕੱਗੇ ਦੇ ਵਿਗਿਆਨ ਨੇ ਸਾਡੇ ਦੇਸ਼ ਨੂੰ ਰਿਸ਼ਵਤਖੋਰੀ ਝੂਠ ਬੇਈਮਾਨੀ ਬਲਾਤਕਾਰ ਮਾਂ ਬਾਪ ਅਤੇ ਟੀਚਰ ਦਾ ਪੈ ਉੱਠ ਗਿਆ ਸਭ ਸਿਰਕ ਸੁਖ ਦਿੱਤੇ ਵਿਗਿਆਨ ਨੇ ਜਹ ਨਹੀਂ ਦਿੱਤਾ ਤੇ ਕੇਵਲ ਪਿਆਰ ਨਹੀਂ ਦਿੱਤਾ ਇਸ ਲਈ ਪਰਿਵਾਰ ਬਿਖਰ ਗਏ ਸਾਰੇ ਪਿੰਡ ਨੂੰ ਇਕਾਈ ਮੰਨਣ ਵਾਲਾ ਪੰਜਾਬੀ ਅੱਜ ਇਕੱਲਾ ਹੋ ਗਿਆ ਕੋਈ ਭਾਈਚਾਰੇ ਦੀ ਸ਼ਰਮ ਨਹੀਂ ਪਿਛਲੇ ਜ਼ਮਾਨੇ ਵਿੱਚ ਰਾਜੇ ਮਹਾਰਾਜਿਆਂ ਦੇ ਦੂਸ਼ਣ ਲਗਾਏ ਜਾਂਦੇ ਸਨ ਕਿ ਉਹ ਔਰਤ ਦਾ ਸ਼ੋਸ਼ਣ ਕਰਕੇ ਸਰੇ ਦਰਬਾਰ ਉਸ ਨੂੰ ਨੰਗੀ ਕਰਦੇ ਹਨ ਪਰ ਇਸ ਦੇ ਉਲਟ ਵਿਗਿਆਨਿਕ ਯੁੱਗ ਦੀ ਨਾਰੀ ਪੈਸਾ ਕਮਾਉਣ ਅਤੇ ਆਪਣੇ ਹੁਸਨ ਦੀ ਤਾਕ ਜਮਾਉਣ ਲਈ ਕੁੱਲ ਦੁਨੀਆ ਅੱਗੇ ਘੱਟ ਤੋਂ ਘੱਟ ਕੱਪੜੇ ਪਹਿਨ ਕੇ ਆਉਣ ਦੀ ਹੋੜ ਵਿੱਚ ਟੈਲੀਵਿਜ਼ਨ ਤੇ ਆਉਂਦੀ ਹੈ ਇਸ ਤੋਂ ਇੱਕ ਕਦਮ ਹੋਰ ਅੱਗੇ ਜਾ ਕੇ ਵਿਗਿਆਨ ਨੇ ਨਵੀਂ ਜੀਵਨ ਸ਼ੈਲੀ ਦਿੱਤੀ ਹੈ ਬਿਨ ਫੇਰੇ ਅਸੀਂ ਤੇਰੇ ਬਗੈਰ ਕਿਸੇ ਸਮਾਜਿਕ ਬੰਧਨ ਤੋਂ ਜਿੰਨੀ ਦੇਰ ਮਰਜੀ ਇਕੱਠੇ ਰਹੋ ਤੇ ਜਦ ਮਰਜੀ ਜੁਦਾ ਹੋ ਜਾਵੋ ਕੁਦਰਤੀ ਨਿਯਮਾਂ ਨੂੰ ਪੁੱਠ ਦੇ ਕੇ ਸਮਲਿੰਗੀ ਵਿਆਹ ਨੂੰ ਵੀ ਪ੍ਰਗਤੀਸ਼ੀਲ ਵਿਗਿਆਨਕ ਸੋਚ ਵਾਲੇ ਦੇਸ਼ਾਂ ਵਿੱਚ ਕਾਨੂੰਨੀ ਮਾਨ ਕਾਨੂੰਨੀ ਮਾਨਤਾ ਮਿਲੀ ਹੈ ਜਿਸ ਵਰਤਾਰੇ ਨੂੰ ਪਸ਼ੂ ਵੀ ਕਬੂਲ ਨਹੀਂ ਕਰਦੇ ਉਹ ਸੋਚ ਵਿਗਿਆਨ ਸੋਚ ਵਾਲੇ ਮਨੁੱਖਾਂ ਨੇ ਸੰਸਾਰ ਨੂੰ ਦਿੱਤੀ ਹੈ ਅੱਗਾ ਜੀ ਗੱਜ ਕੇ ਬੋਲੋ ਵਿਗਿਆਨ ਕੀ ਜੈ ਹੋ ਇਸ ਲਈ ਸਤਵੰਤੀਆਂ ਦੇ ਦੇਸ਼ ਵਿੱਚ ਸਤੀ ਸਵਿਤਰੀ ਅਤੇ ਮਾਤਾ ਸਹਿਬ ਕੋਰ ਦੇ ਪਦ ਚਿੱਲਾ ਤੇ ਚੱਲਣ ਵਾਲੀ ਔਰਤ ਨੂੰ ਅਧਵਿਸ਼ਵਾਸੀ ਵਿਸ਼ਵਾਸੀ ਪਿਛਾਂ ਖਿੱਚੂ ਅਤੇ ਪੱਥਰ ਯੁੱਗ ਵਿੱਚ ਵਿਚਣ ਵਾਲੀ ਕਹੀ ਜਾਣਾ ਕੋਈ ਵੱਡੀ ਗੱਲ ਨਹੀਂ ਜਾਂ ਸਾਡੇ ਦੇਸ਼ ਜੀ ਨੂੰ ਘੱਗਾ ਜੀ ਦੀ ਸੋਚ ਨੇ ਪੂਰੇ ਵਿਗਿਆਨਕ ਜੀਵਨ ਵਾਲੇ ਬਣਾਉਣ ਦਾ ਕਮਰਸ ਕਸਾ ਕੀਤਾ ਹੋਇਆ ਹੈ ਜਦੋਂ ਸਾਡਾ ਦੇਸ਼ ਪੂਰਾ ਵਿਗਿਆਨਕ ਬਣ ਗਿਆ ਉਦੋਂ ਕੀ ਆ ਹਾਲਤ ਹੋਵੇਗੀ ਸੋਚ ਕੇ ਰੂਹ ਕੰਬ ਜਾਂਦੀ ਹੈ ਕੀ ਫਰਕ ਹੈ ਸਾਡੇ ਦੇਸ਼ ਵਿੱਚ ਅਤੇ ਆਗਾਹ ਵਧੂ ਵਿਗਿਆਨਕ ਦੇਸ਼ ਅਮਰੀਕਾ ਵਿੱਚ ਜਿੰਨੀਆਂ ਬਿਮਾਰੀਆਂ ਇੱਥੇ ਹਨ ਉਸ ਤੋਂ ਵੱਧ ਉੱਥੇ ਹਨ ਜਿੰਨੇ ਪਾਗਲਖਾਨੇ ਸਾਡੇ ਦੇਸ਼ ਵਿੱਚ ਹਨ ਉਨੇ ਹੀ ਅਮਰੀਕਾ ਵਿੱਚ ਹਨ ਹਰ ਦਸਵਾਂ ਅਮਰੀਕੀ ਬਗੈਰ ਗੋਲੀ ਖਾਦੇ ਸੌ ਨਹੀਂ ਸਕਦਾ ਜਿੰਨਾ ਜੁਰਮ ਇੱਥੇ ਹੈ ਉਨਾ ਹੀ ਅਮਰੀਕਾ ਵਿੱਚ ਹੈ ਉੱਥੇ ਤਾਂ ਕਿਤੇ ਵੱਧ ਹੋਏਗਾ ਹਰ ਨਵੇਂ ਚੰਦ ਨਵਾਂ ਜੋੜਾ ਬਣਦਾ ਹਰ ਨਵੇਂ ਚੰਦ ਨਵਾਂ ਜੋੜਾ ਬਣਦਾ ਹੈ 6 6 7 7 ਵਿਆਹ ਹੁੰਦੇ ਹਨ ਅਤੇ ਟੁੱਟਦੇ ਹਨ ਵਿਗਿਆਨ ਦਾ ਇਹ ਤੋਹਫਾ ਵੀ ਸਾਡੇ ਦੇਸ਼ ਵਿੱਚ ਤੇਜ਼ੀ ਨਾਲ ਆ ਰਿਹਾ ਹੈ ਨਿਊਟਨ ਗਲੀਲੀਓ ਅਤੇ ਡਾਰਵਨ ਦੇ ਸਿੱਖ ਇੰਦਰ ਸਿੰਘ ਘੱਗਾ ਨੇ ਬਾਹਰਲਾ ਰੂਪ ਤਾਂ ਗੁਰੂ ਦੇ ਸਿੱਖਾਂ ਵਾਲਾ ਰੱਖਿਆ ਹੈ ਪਰ ਪ੍ਰਚਾਰ ਵਿਗਿਆਨ ਦਾ ਕਰਦੇ ਹਨ ਸੋ ਸਪਸ਼ਟ ਹੋ ਗਿਆ ਹੈ ਲੋਕਾਂ ਨੂੰ ਭਰਾਉਣ ਲਈ ਹੀ ਬਾਹਰਲਾ ਭੇਖ ਸਿੱਖੀ ਵਾਲਾ ਇੰਦਰ ਸਿੰਘ ਘੱਗਾ ਨੇ ਅਪਣਾਇਆ ਹੈ ਤੁਰ ਅੰਦਰੋਂ ਇਹ ਪੂਰਨ ਤੌਰ ਤੇ ਗਲੀਲੀਓ ਨਿਊਟਨ ਅਤੇ ਡਾਰਵਨ ਵਰਗਿਆਂ ਦਾ ਸਿੱਖ ਹੈ ਅਤੇ ਪੂਰਨ ਤੇਰ ਤੇ ਪੂਰਨ ਤੌਰ ਤੇ ਕਾਮਰੇਡੀ ਰੰਗਣ ਵਿੱਚ ਰੰਗਿਆ ਹੋਇਆ ਹੈ ਪੰਜਾਬੀ ਟ੍ਰਿਬਿਊਨ ਦੀ 27 1 2008 ਦੇ ਆਧਾਰ ਤੇ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਕਾਮਰੇਡ ਇੰਦਰ ਸਿੰਘ ਕੱਗਾ ਕੇਵਲ ਤਰਕਸ਼ੀਲ ਹੈ ਇਸ ਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਇਹੀ ਹਾਲ ਸੰਤਾਂ ਦੇ ਕੌਤਕ ਦੇ ਲੇਖਕ ਸੁਖਵਿੰਦਰ ਸਿੰਘ ਸਬਰਾ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ